ਫਰੀਦਾ ਤਨ ਸੁੱਕਾ ਪਿੰਜਰ ਦੀਆ ਤਲੀਆਂ ਖੁੰਡੇ ਕਾਗ ਅਜੇ ਸੁ ਰੱਬ ਨਾ ਬੋੜਿਓ ਦੇਖ ਬੰਦੇ ਦੇ ਭਾਗ ਦੇਖ ਬੰਦੇ ਕੇ ਭਾਗ ਹਾਂ ਤਨ ਤਾਂ ਸੁੱਕ ਕੇ ਸਰੀਰ ਤਾਂ ਸੁੱਕ ਕੇ ਪਿੰਜਰ ਹੋ ਗਿਆ ਪਿੰਜਰਾ ਹੋ ਗਿਆ ਤਲੀਆਂ ਖੁੰਡੇ ਕਾਗ ਤਲੀਆਂ ਦੇ ਵਿੱਚ ਕਾਗ ਠੁੰਗਾ ਮਾਰਦੇ ਨੇ ਕਿਉਂ ਮਨ ਕਹਿੰਦਾ ਤੋਰ ਉੱਠ ਕੇ ਅਜਾ ਲੱਭਿਆ ਨਹੀਂ ਹੋਰ ਕਿਤੇ ਟੋਲ ਤਨ ਦੀ ਬਸ ਹੋਈ ਪਈ ਐ ਸਰੀਰ ਦੀ ਹੁਣ ਤਾਂ ਕੋ ਵੀ ਸੌਖੋ ਹੋ ਤੇ ਮਾਨ ਕਹਿੰਦਾ ਵੀ ਚੱਲ ਹੋਰ ਕਹਾਂ ਚੱਲ ਕਿਤੇ ਨਾ ਕਿਤੇ ਤਾਂ ਮਿਲੂਏ ਕੁਝ ਦਲੀਆਂ ਖੁੰਡੇ ਕਾਗ ਦਲੀਆਂ ਖੁੰਡੇ ਕਾਗ ਅਜੇ ਸੁ ਰੱਬ ਨਾ ਬੋੜਿਓ ਦੇਖ ਬੰਦੇ ਕੇ ਭਾਗ ਅਜੇ ਵੀ ਰੱਗ ਨੇ ਬੋੜਿਆ ਮੈਨੂੰ ਮਿਲਿਆ ਓਏ ਉਹ ਕਿਤੋਂ ਹੀ ਮਿਲ ਜਵੇ ਸਰਵਿਆਪੀ ਐ ਉਹ ਤਾਂ ਕਿਤੋਂ ਹੀ ਮਿਲ ਜਾਂਦਾ ਅਜਾ ਵੀ ਉਹ ਬੋੜਿਆ ਨਹੀਂ ਹੈ ਦੇਖ ਬੰਦੇ ਦੇ ਭਾਗ ਕਹਿੰਦਾ ਦੇਖ ਲਓ ਮੇਰੇ ਤਾਂ ਇਹ ਜੇ ਭਾਗ ਨੇ ਨਹੀਂ ਇਹਦਾ ਸੰਪਰਕ ਹੋਇਆ ਨਹੀਂ ਸ਼ਬਦ ਗੁਰੂ ਨਾ ਨਾ ਇਹ ਕਿੱਥੇ ਹੋਇਆ ਇਹ ਤਾਂ ਟੋੜਦਾ ਹੀ ਫਿਰਦਾ